ਕਾਰਯੋਗ ਉਪਸਥਿਤ ਸਾਧ ਸੰਗਤ ਜੀਓ ਮਨ ਬ੍ਰਿਤੀ ਕਾਗਰ ਕਰਨ ਵਾਸਤੇ ਰਸਨਾ ਪਵਿੱਤਰ ਕਰਨ ਲਈ ਸਭ ਮਾਈ ਪਾਈ ਇੱਕ ਵਾਰੀ ਗੱਡ ਕੇ ਆਖੋ ਸੰਤ ਸ੍ਰੀ ਗੁਰੂ ਨਾਨਕ ਦੇਵ ਇੱਕ ਵਾਰੀ ਮੈਂ ਤੁਹਾਨੂੰ ਹੋਰ ਖੇਚਲ ਦੇਵਾਂਗਾ ਕਿ ਜਿਸ ਨੂੰ ਈਸ਼ਵਰ ਨੇ ਜ਼ਬਾਨ ਦਿੱਤੀ ਹੈ ਨਾ ਉਹ ਜ਼ਰੂਰ ਆਖਿਓ ਤੇ ਜਿਹਨੂੰ ਨਹੀਂ ਨਾ ਜ਼ਬਾਨ ਦਿੱਤੀ ਹੋਈ ਉਹ ਅਰਦਾਸ ਕਰੇ ਤੇ ਸੱਚੇ ਪਾਤਸ਼ਾਹ ਮੈਨੂੰ ਜ਼ਬਾਨ ਦੇ ਤੇ ਮੈਂ ਵੀ ਇਸੇ ਤਰ੍ਹਾਂ ਤੇਰਾ ਨਾਮ ਉਚਾਰਾਂ ਇੱਕ ਵਾਰੀ ਸਭ ਮਾਈ ਪਾਈ ਗੱਲ ਕਿਹਾ ਕੋ ਦਸ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਹਾਜ਼ਰੀਨ ਗੁਰਮੁਖ ਜਨੋ ਆਪ ਸਜਣਾ ਨੇ ਸਤਿ ਸ੍ਰੀ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਰਾਗੀਆਂ ਗੁਰਮੁਖਾਂ ਪਿਆਰਿਆਂ ਪਾਸੋਂ ਤੇਰਾ ਹੀ ਪਾਣੀ ਦਾ ਦੀਪ ਸ਼ਰਵਣ ਕੀਤਾ ਉਹ ਵੀ ਪ੍ਰਾਣੀਆਂ ਰੀਤਾਂ ਵਿੱਚ ਟ੍ਰੈਫਿਕਲ ਕਰਵਾ ਵਿੱਚ ਨਹੀਂ ਇੱਕ ਵਾਰੀ ਇੱਕ ਗੁਰਮੁਖ ਨਾਲ ਮੇਰੀ ਗੱਲਬਾਤ ਹੋਈ ਤੇ ਮੈਂ ਉਹਨੂੰ ਅਰਜ਼ ਕੀਤੀ ਮੈਂ ਕਿਹਾ ਓਏ ਭਾਊ ਤੂੰ ਬਾਣੀ ਇਹ ਪੜਨਾ ਪਰ ਤਰਜ਼ਾ ਵਿੱਚ ਜਿਉਂ ਪੜਨਾ ਕਹਿੰਦਾ ਜੀ ਤਾਂ ਕਿ ਇਹ ਤਰਜ਼ ਦੇ ਵਿੱਚ ਬਾਣੀ ਦੀ ਪੰਕਤੀ ਪਾ ਕੇ ਪੜ ਲਈਏ ਤੇ ਹੋਣਾ ਕੀ ਹੋਇਆ ਮੈਂ ਕਿਹਾ ਤੇਰੇ ਤੇ ਮੈਂ ਕਰਜ਼ ਕਰਨਾ ਤੇ ਅਗੋਂ ਜਵਾਬ ਤੂੰ ਨਹੀਂ ਪਰ ਜੇ ਅੰਮ੍ਰਿਤ ਬਣਾ ਕੇ ਤੇ ਵਿਸ਼ੇ ਵਾਲੇ ਭਾਂਡੇ 'ਚ ਪਾ ਲਈਏ ਫਿਰ ਉਹਦਾ ਹੋਣਾ ਕੀ ਇਹਦੀ ਸੁੰਦਰ ਬਾਣੀ ਤੇ ਤੁਸੀਂ ਉਹਨਾਂ ਤਰਸਾਂ ਵਿੱਚ ਪੜਦੇ ਹੋ ਜਿਹੜੇ ਸਾਡੇ ਮਨ ਨੂੰ ਹੋਰੂ ਤਰ੍ਹਾਂ ਦੀਆਂ ਕਰ ਦਿੰਦੀਆਂ ਇਹਨਾਂ ਨੇ ਪ੍ਰਾਣੀ ਤਰਸ ਜਿਹੜੀ ਰੋਹ ਰਾਗੀਆਂ ਦੀ ਰਬਾਬੀਆਂ ਦੀ ਤੁਰੀ ਆਉਂਦੀ ਹੈ ਉਸ ਤਰਸ ਵਿੱਚ ਪਾ ਕੇ ਉਹਨਾਂ ਰੀਤਾਂ ਵਿੱਚ ਪਾ ਕੇ ਤੁਹਾਨੂੰ ਗੁਰਬਾਣੀ ਸੁਣਾਈ ਹੈ ਉਹਨਾਂ ਤੋਂ ਉਪਰੰਤ ਸਤ ਬਲਵੰਤ ਸਿੰਘ ਜੀ ਨੇ ਕੈਸੀ ਸੁੰਦਰ ਕਥਾ ਸਤਿਗੁਰਾਂ ਨੇ ਸੁਣਾਈ ਇੱਥੇ ਅਸੀਂ ਆਉਂਦੇ ਹੀ ਇਸ ਵਾਸਤੇ ਆ ਕਿ ਆਪਣੇ ਮਨ ਨੂੰ ਟਿਕਾ ਵਿੱਚ ਕਰ ਜੇ ਮਨ ਟਿਕਾ ਵਿੱਚ ਇੱਥੇ ਵੀ ਨਹੀਂ ਹੋਣਾ ਤੇ ਫੇਰ ਕਿਤੇ ਵੀ ਸਾਡਾ ਮਨ ਟਿਕਾ ਘਰ ਲੜਦਾ ਹੀ ਹੈ ਕਈ ਪ੍ਰਕਾਰ ਦੀ ਸ਼ੇਪਾ ਹੋ ਜਾਂਦੀ ਹੈ ਤੇ ਫੇਰ ਆਖੀਦਾ ਚਲੋ ਹੁਣ ਗੁਰਦੁਆਰੇ ਚਲੀਏ ਸੰਤਾਂ ਦੇ ਬਚਨ ਸੁਣਾਗੇ ਸਤਿਗੁਰਾਂ ਦਾ ਦਰਸ਼ਨ ਕਰਾਂਗੇ ਤੇ ਮਨ ਟਿਕਾ ਸਾਡੇ ਦੇ ਮਨ ਦੇ ਉੱਤੇ ਮਾਇਆ ਦਾ ਗਲਬਾ ਪੈ ਜਾਂਦਾ ਹੈ ਤੇ ਮਨ ਵਿਖੇਤਾ ਵਿੱਚ ਆ ਜਾਂਦਾ ਹੈ ਭਾਈ ਗੁਰਦਾਸ ਜੀ ਕਵਿਤ ਲਿਖਦੇ ਹਨ ਉਹ ਕਹਿੰਦੇ ਨੇ ਮਹਾਰਤੀ ਅਗਨ ਜੋ ਬੁਝਾ ਜਲ ਸੁਲਤਾ ਕਾ ਨਾ ਹੂੰ ਮੈਂ ਲਗਾਇਆ ਕੈਸੇ ਕੈ ਬੁਝਾਈਆ बाहर से भाग लीजिए अब मोट कर घर में जो लूट लीजिए कहो कहाँ जाइया चोरन के त्रास जाए सरन नरेंद्र कहा मारे वही मनुष्यों कैसे कैब जाइया माया डर डर पुनहार गुरुद्वारे जाए कहा जो व्यापे माया कहा ठहराइया ਤਿੰਨ ਪ੍ਰਮਾਣ ਦੇ ਕੇ ਚੌਥੇ ਥਾਂ ਕੋਈ ਚਾਹ ਪਾਉਂਦੇ ਕਹਿੰਦੇ ਨੇ ਬਾਹਰ ਕੀ ਅਗਨ ਜੋ ਬੁਝੇ ਜਦ ਸਰਦਾ ਹੈ ਸ਼ਹਿਰ ਵਿੱਚ ਅੱਗ ਲੱਗ ਜਾ ਕਿਤੇ ਕੋਠੇ ਨੂੰ ਤੇ ਫਾਇਰ ਬ੍ਰਿਗੇਡ ਵਾਲੇ ਨੂੰ ਟੈਲੀਫੋਨ ਕਰ ਦਿੱਤਾ ਜਾਂਦਾ ਉਹ ਫਿਰ ਦੇਖਦਾ ਕਿ ਉਹ ਚੀਕਾਂ ਮਾਰਦੇ ਉਹ ਨਾਲੇ ਟਰੱਕ ਜਿਹੜੇ ਨੇ ਚਲੇ ਜਾਂਦੇ ਪਿੰਡ ਵਿੱਚ ਅੱਗ ਲੱਗ ਜਾ ਰੌਲਾ ਪਾ ਦੇਗਾ ਲੋਕੀ ਛਪੜਾਂ ਤੋਂ ਖੂਹਾਂ ਤੋਂ ਜਿੱਥੋਂ ਵੀ ਉਹਨਾਂ ਨੂੰ ਪਾਣੀ ਮਿਲਦਾ ਪਾਣੀ ਫੁੱਟਦੇ ਨੇ ਰੇਤ ਫੁੱਟਦੇ ਨੇ ਉਹ ਪਾਣੀ ਪਾ ਕੇ ਅੱਗ ਬੁਝਾ ਦੇ ਕਹਿੰਦੇ ਨੇ ਬਾਹਰ ਕੀ ਅਗਨ ਜਿਉ ਪੁਜਿਆ ਜੜ ਸਰਤਾ ਕੋਠੇ ਨੂੰ ਅੱਗ ਲੱਗ ਗਿਆ ਤੇ ਬਾਹਰੋਂ ਪਾਣੀ ਪਾ ਕੇ ਤੇ ਬੁਝਾ ਲਈ ਪਰ ਇੱਕ ਨਈਆ ਕਿਸ਼ਤੀ ਜਿਹੜੀ ਨਦੀ ਦੇ ਵਿੱਚ ਤੁਰੀ ਜਾਂਦੀ ਹੈ ਉਸ ਨੂੰ ਅੱਗ ਲੱਗ ਜਾ ਤੇ ਉਹਦੇ ਦਾ ਨਹੀਂ ਹੈ ਕਿਸ਼ਤੀ ਜਾ ਰਹੀ ਹੈ ਨਦੀ ਦੇ ਵਿੱਚ ਉਹਨੂੰ ਲੱਗੀ ਅੱਗ ਜੇ ਤੇ ਉਹਨੂੰ ਨਾ ਬੁਝਾਵਾਂਗੇ ਜੋ ਸੜਦੀ ਹੈ ਵੀ ਉਹ ਸੜ ਜਾਣਾ ਤੇ ਜੇ ਉਹਦੇ ਤੇ ਪਾਣੀ ਪਾਵਾਂਗੇ ਤੇ ਪਾਣੀ ਜਦੋਂ ਕਿਸ਼ਤੀ ਦੇ ਵਿੱਚ ਪੈ ਜਾਗਾ ਤੇ ਕਿਸ਼ਤੀ ਨੇ ਲਾ ਕੇ ਡੁੱਬ ਜਾਣਾ ਕਿਸ਼ਤੀ ਉਹਨਾਂ ਦੀ ਨਹੀਂ ਸਾਨੂੰ ਪਾਰ ਕਰੇ ਅਸੀਂ ਜਦ ਤੱਕ ਉਹ ਪਾਣੀ ਦੇ ਉੱਤੇ ਰਹੇ ਜਦੋਂ ਉਸ ਕਿਸ਼ਤੀ ਦੇ ਵਿੱਚ ਪਾਣੀ ਪੈ ਜਾਏਗਾ ਨਾ ਡੁੱਬੇ ਕਿਸ਼ਤੀ ਤੋਂ ਡੁੱਬੋਗੇ ਸਾਰੇ ਨਾ ਤੁਮ ਹੀ ਬਚੋਗੇ ਨਾ ਸਾਥੀ ਸਮਾਏ ਜਦੋਂ ਕਿਸ਼ਤੀ ਦੇ ਵਿੱਚ ਪੈ ਜਾਏਗਾ ਪਾਣੀ ਜਿਸ ਤਰ੍ਹਾਂ ਕਿਸ਼ਤੀ ਪਾਣੀ ਦੇ ਉੱਤੇ ਉੱਤੇ ਰਹਿੰਦੀ ਆ ਤੇ 200 400 ਜਿਹਨੇ ਵੀ ਮੁਸਾਫਰ ਹੁੰਦੇ ਨੇ ਬੈਠੇ ਨੇ ਉਹਨਾਂ ਦਾ ਪਾਰ ਉਤਾਰਾ ਕਰਦੇ ਇਸੇ ਤਰ੍ਹਾਂ ਦੇ ਸੰਤ ਗੁਰੂ ਪ੍ਰਚਾਰਕ ਇਸ ਤਰ੍ਹਾਂ ਦੇ ਨੇ ਆਪਣੇ ਆਪ ਨੂੰ ਲੀਡਰ ਸਮਝਦੇ ਨੇ ਇਹ ਕਿਸ਼ਤੀ ਨਵਾ ਹੋਇਆ ਕਰਦੇ ਜਦ ਤੱਕ ਇਹ ਸੰਸਾਰ ਰੂਪੀ ਸਮੁੰਦਰ ਤੋਂ ਉੱਤੇ ਰਹਿੰਦੇ ਹਨ ਉਹਨਾਂ ਜਿਹੜੇ ਉਹਨਾਂ ਲੋਕਾਂ ਦਾ ਪਾਰ ਉਤਾਰਾ ਕਰਦੇ ਨੇ ਤੇ ਜਦੋਂ ਸੰਸਾਰ ਇਹਨਾਂ ਦੇ ਵਿੱਚ ਪੈ ਜਾਂਦਾ پھر میں دوجا نو لے کے بہ گیا کبھی ڈوبتی ہے نہ خدا کی نہ خدائی قبیلے ڈھوبتی ہے نا خدا کی نا خدائی بھی ہمیں مور کے الزام روپا ہی نہیں ہوتے یہ ضروری نہیں کہ چکھڑا ہو کے وہ کشتی ڈبیا کر دی ہے کہتے کدے کدے جہاں نہ خدا ملا ہے نا وہ بھی نہ اہلیت کریے وہ بھی سمجھو کسی ڈوب دیا کر دی. ਚੱਪੂ ਅੱਗੇ ਪਿੱਛੇ ਲਾ ਕੇ ਉਹਨੂੰ ਜੋਬ ਦੇਗਾ ਤੇ ਸਿਆਣਾ ਜਿਹੜਾ ਹੁੰਦਾ ਨਾ ਮਲਾ ਉਹਦੀ ਬਾਤ ਮਾਰੇ ਬਾਣੀ ਹੋਈ ਹੈ ਕਿ ਖੇੜੇ ਨੂੰ ਕੱਪੜ ਕਿਆ ਕਰੇ ਜੋ ਮਾਤਨ ਹੋਏ ਸਨੇਕ ਚੰਗਾ ਮਲਾ ਜਿਹੜਾ ਨਾ ਉਹ ਵੇੜੇ ਨੂੰ ਪਾਰ ਲੈ ਜਾਂਦਾ ਜਿਹੜਾ ਨਹੀਂ ਚੰਗਾ ਮਲਾ ਉਹ ਵੇੜੇ ਨੂੰ ਡੋਬ ਦਿੰਦਾ ਭਾਵੇਂ ਰੇ ਨਾਲ ਨਾਲ ਚੌਲ ਕੱਟ ਗੋਰੀ ਕੋਈ ਤੂਫਾਨ ਨਹੀਂ ਕੋਈ ਘੁੰਮਣ ਤੇਰੀ ਨਹੀਂ ਉਹਦੇ ਵਿੱਚ ਨਾ ਹਰੀਅਤ ਨਾਲ ਉਸਨੇ ਆਪਣੀ ਕੀਤੀ ਜਿਹੜੀ ਜੋਬ ਦਿੱਤੀ ਇਸੇ ਤਰ੍ਹਾਂ ਸਾਡੀ ਦੇਹ ਰੂਪੀ ਕੀਤੀ ਜਿਹੜੀ ਇਹ ਵਿਸ਼ਵਕਾਰ ਰੂਪੀ ਜਲ ਜੋ ਹੈ ਸੰਸਾਰ ਦੇ ਵਿੱਚ ਇਹਦਾ ਵਿੱਚ ਅਸੀਂ ਅਗਿਆਨਤਾ ਕਰਕੇ ਆ ਰਹੇ ਹੋਏ ਨੂੰ ਨਾਸ ਕਰ ਲਿਆ ਜਦੋਂ ਅਸੀਂ ਸੁੱਤੇ ਰਾਂਗੇ ਕਿ ਇਤਿਹਾਸ 'ਚ ਆਪ ਜੀ ਵਾਕਿਆ ਹੁੰਦੀ ਹੈ ਕਿ ਇੱਕ ਸਮੇਂ ਸਵਾਮੀ ਦਇਆਨੰਦ ਜੀ ਦੁਰੇ ਜਾਂਦੇ ਤੇ ਅੱਗੇ ਭੇਡਾਂ ਚਾਰਨ ਵਾਲੇ ਗੱਡਾ ਪੰਜ ਚਾਰ ਮੁੰਡੇ ਤੇ ਵਾਵਾ ਉਹਨਾਂ ਕੋਲ ਭੇਡਾਂ ਸਨ ਉਹਨਾਂ ਦੇ ਇੱਕ ਗੱਡਰੀਆ ਗਵਾਚ ਗਿਆ ਉਹ ਲੱਭੇ ਨਾ ਉਹ ਵਾਜਾ ਮਾਰਦੇ ਨੇ ਉਹ ਫਲਾਣਿਆ ਉਹਦਾ ਨਾਮ ਲੈ ਲੈ ਕੇ ਵਾਜਾ ਮਾਰਦੇ ਪਰ ਉਹ ਖੁੰਡਾ ਨਹੀਂ ਕਿ ਨਾਂ ਠੀਕ ਹੈ ਸਵਾਮੀ ਜੀ ਕੋਲੋਂ ਵੀ ਤੁਰੇ ਜਾਂਦੇ ਨੇ ਇੱਕ ਨੇ ਆਖਿਆ ਓਏ ਇਸੇ ਤਰ੍ਹਾਂ ਨਹੀਂ ਉਸਨੇ ਤੈਨੂੰ ਦਿਸਣਾ ਤੂੰ ਉੱਚੇ ਥਾਂ ਹੋ ਕੇ ਨਾ ਤੇ ਆਵਾਜ਼ ਮਾਰ ਉੱਚੇ ਥਾਂ ਖਲੋ ਕੇ ਆਵਾਜ਼ ਮਾਰ ਉਹ ਕਹਿੰਦਾ ਸੰਤ ਦਾ ਚੜ ਉਹ ਇੱਕ ਸਿਖਰ ਤੇ ਚੜ ਗਿਆ ਜਾਂ ਬੜੀ ਵੱਡੀ ਭੜੀ ਸੀ ਉਹ ਟਿੱਬੇ ਤੇ ਚੜ ਗਿਆ ਜਦੋਂ ਉੱਚੇ ਖਲੋਤਾ ਨਾ ਤੇ ਅਜੇ ਉਹ ਸਵਾਲ ਹੀ ਮਾਰੀ ਜਦੋਂ ਪਤਾ ਲੱਗ ਗਿਆ ਕਿ ਉਹ ਸਾਡਾ ਬੰਦਾ ਜਿਹੜਾ ਵਿਚਰਿਆ ਸਾਡੇ ਕੋਲ ਉਹ ਤੁਰਿਆ ਜਾਂਦਾ ਕਬੀਰ ਨੂੰ ਕਦੋਂ ਪਤਾ ਲੱਗਾ ਸੀ ਕਬੀਰ ਨੂੰ ਉਦੋਂ ਪਤਾ ਲੱਗਾ ਸੀ ਉਸ ਨੇ ਕਿਹਾ ਉੱਚੇ ਚੜ ਕੇ ਦੇਖਿਆ ਮੈਂ ਉੱਚੇ ਚੜ ਗਿਆ ਨਾ ਜਦੋਂ ਇਹਨਾਂ ਤੋਂ ਇਹਨਾਂ ਦੀ ਅਵਸਥਾ ਫਲੇਰੀ ਹੈ ਮੇਰੀ ਆਤਮਕ ਅਵਸਥਾ ਉੱਚੀ ਹੋ ਗਈ ਹੈ ਕਹਿੰਦਾ ਉੱਚਾ ਕਰਕੇ ਵੇਖਿਆ ਘਰ ਘਰ ਇਹ ਹਾ ਅੱਗ ਮੈਂ ਜਦੋਂ ਇਹਨਾਂ ਪੁੱਛਿਆ ਉੱਚਾ ਹੋ ਗਿਆ ਨਾ ਤੇ ਮੈਂ ਵੇਖਿਆ ਇਹ ਲੋਕ ਤੇ ਇੱਕ ਖੋਜ ਫਰਦਾ ਸੀ ਚੁਗਲੀ ਨੇ ਆ ਬਲਾਦ ਫਰੇ ਨੇ ਇਹ ਤੇ ਗੁਰੂਆਂ ਪੀਰਾਂ ਦਾ ਨਾਮ ਲੈ ਲੈ ਕੇ ਆਪੋ ਵਿੱਚ ਫਰਸਾਦ ਪਾਣ ਹੈ ਹਨ ਇਹ ਤੇ ਇਸੇ ਤਰ੍ਹਾਂ ਇੱਕ ਦੂਜੇ ਨੂੰ ਵੇਖਦੇ ਨੇ ਜਿਸ ਤਰ੍ਹਾਂ ਬਹੁਤ ਬੁਰੀ ਜਗ੍ਹਾ ਨਾਲ ਇਹ ਸੜਦੇ ਨੇ ਤਾਂ ਪਰ ਜਦੋਂ ਉਹਨਾਂ ਦੀ ਸੜਨ ਅਵਸਥਾ ਤੋਂ ਕਬੀਰ ਉੱਚਾ ਹੋ ਗਿਆ ਤੇ ਤਾਂ ਪਤਾ ਲੱਗਾ ਕਿ ਇਹ ਸਾਰੇ ਸੜਨ ਦਾ ਕਹਿੰਦਾ ਰਾਮਾਨਾਥ ਜੀ ਇਹ ਖੁੰਦੇ ਨੇ ਪਾਇਆ ਤੇ ਉਹ ਨਾਲ ਦਾ ਸਾਥੀ ਜਿਹੜਾ ਉੱਤੇ ਖਲੋਤਾ ਸੀ ਨਾ ਗੜੜੀਆਂ ਦੇ ਨਾਲ ਦਾ ਉਹਨੇ ਤੇ ਪਹਿਲਾਂ ਵੇਖ ਲਿਆ ਕਿ ਉਹ ਸਾਡਾ ਸਾਥੀ ਤੁਰਿਆ ਜਾ ਤੇ ਉਸਨੇ ਜੀ ਕੋਈ ਆਵਾਜ਼ ਮਾਰੀ ਉਸਨੇ ਸੁਣ ਲਈ ਸਵਾਮੀ ਜੀ ਨੇ ਆਪਣੇ ਮਨ ਨੂੰ ਸਮਝਾਇਆ ਕਹਿੰਦੇ ਨੇ ਉਹ ਨੰਦਾ ਜੇ ਦੁਨੀਆ ਨੂੰ ਗੱਲ ਸੁਣਾਉਣੀ ਆ ਤੇ ਦੁਨੀਆ ਨਾਲ ਉੱਚਾ ਹੋ ਜੇ ਦੁਨੀਆ ਨਾਲ ਤੇਰਾ ਕਰੈਕਟਰ ਉੱਚਾ ਹੋਏਗਾ ਤੇਰਾ ਆਜਰ ਉੱਚਾ ਹੋਏਗਾ ਤਾਂ ਦੁਨੀਆ ਤੇਰੀ ਗੱਲ ਸੁਣੇਗੀ ਜੇ ਤੂੰ ਦੁਨੀਆ ਦੇ ਨਾਲ ਦਾ ਰਹਿਣਾ ਤੇ ਤੇਰੀ ਕਿੱਥੇ ਗੱਲ ਨਹੀਂ ਸੋ ਜਦ ਤੱਕ ਇਹ ਉੱਤੇ ਰਹਿੰਦੇ ਸੰਸਾਰ ਵੀ ਸਮੁੰਦਰ ਦੇ ਵਿੱਚ ਜਿਹੜੇ ਮਹਾਤਮਾ ਸਾਧੂ ਹਨ ਇਹ ਉੱਤੇ ਰਹਿ ਪਿੱਛੇ ਵਕਾਰਾਂ ਨੂੰ ਜਾ ਤੋਂ ਉੱਤੇ ਤੇ ਰਹਿਣ ਕੇ ਤੱਕ ਤੱਕ ਮਾਰ ਮਾਰਾ ਕਰ ਸਕਦੇ ਨੇ ਜਿਗੂ ਨਈਆ ਨਦੀ ਵਿੱਚ ਉੱਤੇ ਉੱਤੇ ਜਾ ਤੇ ਜਦੋਂ ਉਹਨਾਂ ਦੇ ਵਿੱਚ ਪਾਣੀ ਪੈ ਜਾਏਗਾ ਲਈਆ ਵਿੱਚ ਕੋ ਮੈਲੇਗਾ ਕਿਸੇ ਵਿੱਚ ਉਹ ਡੁੱਬ ਜਾਏ ਸੋ ਭਾਈ ਗੁਰਦਾਸ ਜੀ ਕਹਿੰਦੇ ਨੇ ਬਾਹਰ ਜਿਆਗਣ ਕਿਉ ਬੁਝੇ ਜਲ ਸਰਤਾ ਕਾ ਨਾਉ ਹੂ ਲਾਗੇ ਆਗ ਕੈਸੇ ਮੈਂ ਬੁਝਾਈ ਇੱਕ ਪ੍ਰਮਾਣ ਦੂਜਾ ਪ੍ਰਮਾਣ ਕਹਿੰਦੇ ਨੇ ਬਾਹਰ ਤੇ ਭਾਗ ਉੱਠ ਜੇ ਤਕੋਟ ਗੜ ਗੜ ਮੈਂ ਜੋ ਲੂਟ ਜੇ ਕਹੋ ਕਹਾ ਜਾਈਏ ਬਾਹਰੋਂ ਭੱਜ ਕੇ ਇਨਸਾਨ ਕਿਲੇ ਵਿੱਚ ਜਾਂਦਾ ਵੀ ਮੈਂ ਇੱਥੇ ਆਪਣਾ ਮਾਲ ਮਤਾ ਬਚਾ ਲਾਂਗਾ ਚੋਰਾ ਕੋਲੋਂ ਲੋਕਾਂ ਕੋਲੋਂ ਉਹ ਅੰਦਰ ਗਿਆ ਸਾਰਾ ਮਾਲ ਬਤਾ ਲੈ ਕੇ ਗੱਡੀ ਬੰਨ ਕੇ ਅੰਦਰ ਚਲਾ ਗਿਆ ਤੇ ਜਿਹੜੇ ਅੰਦਰ ਬੈਠੇ ਨੇ ਉਹਨਾਂ ਆਖਿਆ ਆ ਜਾ ਚੰਗਾ ਕੀਤਾ ਹੀ ਆ ਗਿਆ ਤੇ ਹੁਣ ਇਹਨੂੰ ਲੁੱਟ ਲੈਂਦੇ ਨੇ ਦੱਸੋ ਕਿੱਥੇ ਜਾ ਕੇ ਆਪਣਾ ਮਾਲ ਬਤਾ ਬਚਾਏਗਾ ਇਹ ਸਾਡਾ ਸਰੀਰ ਵੀ ਕਿਲਾ ਕਦੀ ਸਮਾਸੀ ਦੇ ਕਿਲੇ ਦੀ ਬੜੀ ਅਹਿਮੀਅਤ ਹੋਇਆ ਕਰਦੀ ਤੁਹਾਨੂੰ ਪਤਾ ਸਾਡੇ ਦੇ ਬਠਿੰਡੇ ਦਾ ਕਿਲਾ ਬਹਾਦਰਗੜ੍ਹ ਦਾ ਕਿਲਾ ਫਲੌਰ ਦਾ ਕਿਲਾ ਬੜੇ ਕਿਲੇ ਇਹ ਉਸ ਕਿਲੇ ਨੂੰ ਜਿਤਨਾ ਫਤਿਹ ਕਰਨਾ ਸੀ ਨਾ ਬੜਾ ਮੁਸ਼ਕਲ ਹੁੰਦਾ ਸੀ ਇਹ ਵੀ ਇੱਕ ਖਰੀਦ ਸਾਡਾ ਕਿਲਾ ਹੈ ਜੋ ਤੇ ਮੈਂ ਵਿਆਖਿਆ ਨਹੀਂ ਇਸ ਬੰਦੀ ਕਰਾਂਗਾ ਪਰ ਸ਼ਬਦ ਪੜ੍ਹ ਕੇ ਸੁਣਾ ਰਿਹਾ ਕਬੀਰ ਨੇ ਲਿਖਿਆ ਉਹਨਾਂ ਨੇ ਕਿਹਾ ਕਿਉਂ ਨਹੀਂ ਕਿਹਾ ਗੜਬੰਕਾ ਭਾਈ ਦੋਵਰ ਕੋਟਰ ਤੇਵਰ ਖਾਈ ਪੰਜ ਪਤੀਤ ਮੋਹ ਮਦ ਮੱਥਰ ਆਦਿ ਪਰਬਲ ਮਾਇਆ ਜਨ ਗਰੀਬ ਕੋ ਜੋੜ न पहुंचे कहाँ करो रगराया काम कवारी दुख सुख करवानी मात पुण्य दरवाजा को रोल प्रधान महा भज गुप्तर का मर्मा वासी राजा स्वाद सलाह तोब ममता को कुकुत्ती कमान चढ़ाई किसना चीज रहे खट भीतर क्यों गढ़ लियो न जाए ਇਹ ਮੁਖਾਲਫ ਫੌਜਾਂ ਜਿਹੜੀਆਂ ਨੇ ਸ਼ਕਲ ਦੱਸੀ ਹੈ ਉਹਦੇ ਕਿਲੇ ਦੀ ਆਹ ਕੋ ਜਿਹੜੇ ਮੈਂ ਠੀਕ ਇਹਨੂੰ ਫਤਿਹ ਯਾਦ ਕਰ ਸਕਣਾ ਅਗਲਾ ਇਸਾ ਬੰਦਾ ਕਹਿੰਦੇ ਨੇ ਜਿਤਨਾ ਕਿ ਇਸ ਤਰ੍ਹਾਂ ਜਿਤਨਾ ਇਸ ਤਰ੍ਹਾਂ ਪ੍ਰੇਮ ਪਲੀਤਾ ਗੁਰ ਭਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਰ ਸਾਜੇ ਪਰ ਜਾਲੀ ਏਕੇ ਜੋਤ ਸਜਾਇਆ ਸੱਤ ਤੋਖ ਲਰਮੇ ਲਾਗੇ ਤੋਰੇ ਹੋਏ ਦਰਵਾਜ਼ਾ ਸਾਥ ਸੰਗ ਪਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ ਭਗਵਤ ਧੀਰ ਸ਼ਤਪ ਸਿਮਰਨ ਕੀ ਕਟੀ ਕਾਲ ਭੈ ਫਾਸੀ ਤੇ ਦਾਸ ਕਬੀਰ ਚੜਿਓ ਗੜ ਉਪਰ ਰਾਜ ਲਿਓ ਅਬਦਾ ਅਗਲਾ ਇਖਾ ਜਿਹੜਾ ਉਸ ਤੇ ਸਹਿਜ ਕਰੇ ਨੂੰ ਫਤਿਹ ਸੋ ਜਿਸ ਤਰ੍ਹਾਂ ਕਿਲੇ ਵਿੱਚ ਇਨਸਾਨ ਜਾਂਦਾ ਉਹ ਕਿਸ ਤਰ੍ਹਾਂ ਇਸੇ ਤਰ੍ਹਾਂ ਅਸੀਂ ਇਸ ਕਿਲੇ ਵਿੱਚ ਜਾ ਕੇ ਆਪਣਾ ਬਚਾਅ ਦਾ ਕਰਨਾ ਹੈ ਬਚਾਅ ਉਹ ਬਾਹਰ ਦੇ ਕਿਲੇ ਵਿੱਚ ਜਿਸ ਤਰ੍ਹਾਂ ਜਾਂਦਾ ਤੇ ਜੇ ਅੰਦਰ ਵੀ ਉਹਨੂੰ ਲੁੱਟ ਲੈਣ ਬਾਹਰ ਤੋਂ ਢੱਕ ਕੇ ਜਿਹੜੇ ਅੰਦਰ ਨੇ ਸਾਡੇ ਅੰਦਰ ਵੈਰੀ ਜਿਹੜੇ ਨੇ ਸਾਡੇ ਬਹੁਤੇ ਦੁਸ਼ਮਣ ਨੇ ਸਾਡਾ ਨੁਕਸਾਨ ਅੰਦਰ ਦੇ ਬਹੁਤੇ ਕਰਦੇ ਘਰ ਦੇ ਬਹੁਤੇ ਕਰਦੇ ਨੇ ਬਾਹਰ ਦਾ ਇਹ ਨਹੀਂ ਕਰ ਸਕਦਾ ਘਰ ਦੇ ਪੇਟੋਂ ਰਾਵਣ ਮਾਰ ਜਾਂਦੇ ਅਸੀਂ ਘਰ ਦਾ ਪੇਟ ਨਾ ਖੋਦਾ ਤੇ ਰਾਵਣ ਦੀ ਪੋਜੀਸ਼ਨ ਹੋਰ ਹੋ ਜਾਇਆ ਕਰਦੀ ਤੇਰੇ ਅੰਦਰ ਜਿਹੜੀਆਂ ਚੀਜ਼ਾਂ ਨੇ ਇਹ ਬਹੁਤਾ ਖਰਾਬ ਉਹ ਕਿਲੇ ਦੇ ਵਿੱਚ ਹੈ ਨੇ ਜਾਂਦਿਆਂ ਉਹਨਾਂ ਨੂੰ ਆਖਿਆ ਆਓ ਚੰਗਾ ਕੀਤਾ ਜੀ ਆ ਗਏ ਜੀ ਉਹਦਾ ਮਾਲ ਮਤਾ ਲੁੱਟ ਲਿਆ ਦੱਸੋ ਕਿੱਥੇ ਜਾ ਕੇ ਮਾਲ ਮਤਾ ਬਚਾ ਤੀਸਰਾ ਪ੍ਰਮਾਣ ਜੋਰੋਂ ਨੇ ਪੇਤਰਾ ਸੁਜਾਨ ਸਾਲੇ ਨੇ ਨਰਿੰਦ ਕਾ ਮਾਰੇ ਮਹੀ ਬਾਪ ਉਹ ਕਾਸੇ ਕਾ ਬਚਾਇਆ خاص گلے کو چنگی بھائی ساڈا کلا پائے بازاں والوں آ جائیں کئی بزرگ والوں کسی آ جائے کرنی کر لی ਫਿਰ ਵੀ ਸਿਆਣਿਆਂ ਨੇ ਬੜਾ ਧੰਨਵਾਦ ਕਰਨਾ ਜੇ ਕੋਈ ਯਾਰ ਹੁੰਦੀ ਤੇ ਮੇਰੀ ਲਾਹ ਪਾ ਕਰਦੀ ਪਰ ਫਿਰ ਵੀ ਭੈਣ ਤੇ ਸਿਆਣੀਆਂ ਦੀ ਹੋਣੀ ਅਸੀਂ ਕਰਦਾ ਹਾਂ ਹਾਂਜੀ ਚੋਰਾ ਤੋਂ ਘਰ ਕੇ ਇਨਸਾਨ ਰਾਜੇ ਦੀ ਸਰਨੀ ਗਿਆ ਤੇ ਰਾਜਾ ਦੇ ਸਾਨੂੰ ਬਚਾਏਗਾ ਨਾ ਤੇ ਅੱਗੇ ਰਾਜੇ ਨੇ ਸਮਝੋ ਬੰਦੂਕ ਫੜ ਕੇ ਉਹਦੀ ਛਾਤੀ 'ਚ ਗੋਲੀ ਕੱਢ ਮਾਰੀਏ ਜਦੋਂ ਪਿੱਛੇ ਜਾ ਕੇ ਆਪਣਾ ਬਚਾ ਲੈ ਇਹ ਤਿੰਨ ਪ੍ਰਮਾਣ ਦੇ ਕੇ ਤੇ ਚੌਥੇ ਥਾਂ ਭਾਈ ਗੁਰਦਾਸ ਜੀ ਦੇ ਕਹਿੰਦੇ ਨੇ ਮਾਇਆ ਦਰ ਦਰ ਹਾਰ ਗੁਰਦੁਆਰੇ ਜਾਏ ਮਾਇਆ ਉਹ ਡਰ ਕੇ ਅਸੀਂ ਗੁਰਦੁਆਰੇ ਆਉਂਦੇ ਆ ਮਾਇਆ ਦਾ ਕਦੇ ਅਰਥ ਕੀਤਾ ਜੇ ਮੰਮੇ ਨੂੰ ਮਾਂ ਕਹਣਾ ਤੇ ਜੀਜੇ ਨੂੰ ਯਾ ਕਹਣਾ ਮਾਇਆ ਇਹਦਾ ਅੰਨਵਾ ਕਰਕੇ ਅਰਥ ਕਰਨਾ ਯਾ ਮਾਂ ਯਾ ਵੀ ਜੋ ਮਾਂ ਵੀ ਕੁਝ ਵੀ ਨਹੀਂ ਉਸਦਾ ਨਾਮ ਹੈ ਮਾਇਆ ਇਹ ਜੋ ਦੁਨੀਆ ਫੇਰ ਮੇਲਾ ਦਸਤਗੀਰੀ ਨਾ یہ اسی طرح تماشا ہے دنیا کا کوئی پکڑ والی چیز نہیں ہے درشمان ہے دینا جو اکا کر کے دیکھ سارا کچھ ناس ہے یہ ہے واسطے مارے گئے نے مایا جی ہوئی ہے اس مایا تو ڈر کے اسی گردوارے آتے آپ ਸਿੱਖੀ ਨਾਲ ਘਰ ਲੜ ਹੈ ਪੁੱਤਰ ਨਾਲ ਲੜ ਹੈ ਪਿਓ ਪੁੱਤਰ ਦੀ ਲੜਾਈ ਹੋ ਜਾਂਦੀ ਹੈ ਭਰਾ ਭਰਾ ਦੀ ਲੜਾਈ ਹੋ ਜਾਂਦੀ ਹੈ ਦੋਸਤ ਦੋਸਤ ਦੀ ਲੜਾਈ ਹੋ ਜਾਂਦੀ ਹੈ ਜਦੋਂ ਲੜਦਾ ਆਦਮੀ ਉਦੋਂ ਮਨ 'ਚ ਬਖੇਪਾ ਵੀ ਆ ਜਾਂਦਾ ਤੇ ਫਿਰ ਆਉਂਦਾ ਚਲੋ ਗੁਰਦੁਆਰੇ ਜਾਈ ਪਾਠ ਸੁਣਾਗੇ ਕੀਰਤਨ ਸੁਣਾਗੇ ਤੇ ਕਥਾ ਸੁਣਾਗੇ ਤੇ ਮਨ ਨੂੰ ਟਿਕਾ ਆਏਗਾ ਉਹ ਘਰੋਂ ਤੇ ਲੜਾਈ ਦਾ ਡਰਦਾ ਮਾਰਾ ਇੱਥੇ ਆਇਆ ਤੇ ਮੈਨੂੰ ਟਿਕਾ ਹੋਏਗਾ ਤੇ ਗੁਰਦੁਆਰੇ ਆ ਕੇ ਤੇ ਭਾਈ ਵੀ ਗਰਾਹ ਤੋਂ ਲੜਨ ਦਾ ਲੱਗੇ ਦੁਆਨੀ ਦੁਆਨੀ ਤੋਂ ਭਾਈ ਵੀ ਲੜਦਾ ਨੇ ਪ੍ਰਚਾਰ ਵੀ ਦੁਆਨੀ ਦੁਆਨੀ ਤੋਂ ਛਿੱਤਰੋ ਛਿੱਤਰੀ ਹੁੰਦਾ ਹੈ ਇੱਥੇ ਆ ਕੇ ਸਰਾਈ ਦੇ ਗਲਾਸ ਤੋਂ ਭਾਈਆਂ ਨੂੰ ਲੜਦਿਆਂ ਵੇਖਣਾ ਰਹਿ ਬਣਾ ਤੇ ਜਿਹੜੀ ਇੱਥੇ ਆ ਕੇ ਲੜਾਈ ਕਰਦੇ ਨੇ ਉਸ ਤੇ ਦੇਖਿਆ ਘਰੋਂ ਤੇ ਵਿਖੇਪਤਾ ਦੂਰ ਕਰਨ ਵਾਸਤੇ ਆਇਆ ਤੇ ਇੱਥੇ ਆ ਕੇ ਕਹਿੰਦਾ ਵੀ ਬਹੁਤੀ ਵਿਖੇਪਤਾ ਵੇਖੀਏ ਤਾਂ ਫਿਰ ਕਿੱਥੇ ਜਾ ਕੇ ਵਿਖੇਪਤਾ ਦੂਰ ਕਰੇਗਾ ਇੱਥੇ ਕਾਹਦੇ ਵਾਸਤੇ ਹੁੰਦੇ ਹੋ ਇੱਥੇ ਹੋਣੇ ਆ ਪਾਪ ਲਾਉਣ ਵਾਸਤੇ ਉਹ ਤੇ ਕੋਈ ਕੰਮ ਨਹੀਂ ਸਾਡਾ ਇੱਥੇ ਅਸੀਂ ਕੀ ਕਰਦੇ ਹੋ ਆ ਕੇ ਕਿ ਤੁਹਾਨੂੰ ਫਾਇਦਾ ਕੀ ਹੈ ਸਿਰਫ ਇਹ ਹੈ ਤੇ ਚਲੋ ਗੁਰਦੁਆਰੇ ਮੱਥਾ ਟੇਕਾਂਗੇ ਸੰਗਤ ਕਰਾਂਗੇ ਤੇ ਸਾਡੇ ਜਨਮ ਜਨਮਾਂਤਰਾਂ ਦੇ ਪਾਪ ਜਿਹੜੇ ਨੇ ਦੂਰ ਹੋ ਜਾਣਗੇ ਇੱਥੇ ਵਾਸਤੇ ਹੋਣੇ ਆ ਨਾ ਹੋਰ ਤੇ ਕੋਈ ਇੱਥੇ ਸਾਨੂੰ ਸੰਗਤ ਤੇ ਮਿਲਦੇ ਸੰਗਤ ਤੇ ਸਾਨੂੰ ਆ ਕੇ ਫਿਰ ਅਸੀਂ ਮੱਥੇ ਟੇਕਦੇ ਆ ਤੇ ਜਿਹੜੇ ਇੱਥੇ ਆ ਕੇ ਪਾਪ ਕਰਾਂਗੇ ਉਹ ਕਿੱਥੇ ਜਾ ਕੇ ਲਾਵਾਂਗੇ ਸਨਾਰ ਕਰੀਦਾ ਗੰਗਾ ਤੇ ਜਾ ਕੇ ਤੀਰਥਾਂ ਤੇ ਜਾ ਕੇ ਇੱਥੋਂ ਤੇ ਸਨਾਰ ਕਰੀਦਾ ਪਾਪ ਲਾਈ ਤੇ ਜਿਹੜੇ ਵੀਰ ਸਾਹਿਬ ਜਾ ਕੇ ਪਾਪ ਕਰਾਂਗੇ ਉਹ ਕਿੱਥੇ ਜਾ ਕੇ ਲਾਵਾਂਗੇ ਭਾਈ ਗੁਰਦਾਸ ਜੀ ਕਹਿੰਦੇ ਨੇ ਪੱਜਰ ਪਾਪ ਨਾ ਉਤਰਨ ਦਾ ਠੀਕ ਹੈ ਗੰਗਾ ਉਹ ਇੱਥੇ ਆ ਕੇ ਇੱਥੇ ਆ ਕੇ ਇੱਕ ਬੰਦਾ ਬਹਿ ਕੇ ਕਿਸੇ ਦੀ ਧੀ ਭੈਣ ਵੱਲੋਂ ਬੁਰੀ ਨਿਗਾਹ ਕਰਕੇ ਜਾ ਪਿਆ ਇੱਥੇ ਬਹਿ ਕੇ ਗੁਰਦੁਆਰੇ ਬਹਿ ਕੇ ਤੇ ਕੋਈ ਬੀਬੀ ਭੈਣ ਦੂਜੇ ਪੁਰਸ਼ ਵੱਲੋਂ ਖੋਟੀ ਨਿਗਾਹ ਕਰਕੇ ਲਈਏ ਤਾਂ ਖੋ ਕਿੱਥੇ ਜਾ ਕੇ ਇਹਨਾਂ ਦਾ ਇਹ ਪਾਪ ਲੈ ਕੀ ਕਰਨਾ ਹੋਣਾ ਸੀ ਦੇਖਣਾ ਨਹੀਂ ਗੁਨਾਹ پی ہے یہ کوئی گنا نہیں دیکھنا پر دیکھنا گنا ہے کھوٹی درستی من سہی بھی شریر کر من پتا لگو ادو انسان جب لڑکی سوڑی ماں کے گل نہ رویے لگتے پیو دل نہ لا کے رویے کار کے گل نہ لا کے روی من بجلی کوئی فرق نہیں پڑتا ਇਸਤਰੀ ਨੂੰ ਵੀ ਇਹਨਾਂ ਅੱਖਾਂ ਨਾਲ ਵੇਖੀ ਹੈ ਭੈਣ ਨੂੰ ਵੀ ਇਹਨਾਂ ਅੱਖਾਂ ਨਾਲ ਵੇਖੀ ਹੈ ਮਾਤਾ ਨੂੰ ਵੀ ਇਹਨਾਂ ਅੱਖਾਂ ਨਾਲ ਵੇਖੀ ਹੈ ਲੜਕੀ ਨੂੰ ਵੀ ਇਹਨਾਂ ਅੱਖਾਂ ਨਾਲ ਵੇਖੀ ਹੈ ਗੁਰੂ ਪੀਰ ਦੇ ਸਾਰੇ ਸੰਸਾਰ ਨੂੰ ਇਹਨਾਂ ਅੱਖਾਂ ਨਾਲ ਵੇਖੀ ਹੈ ਪਰ ਜਦੋਂ ਭੈਣ ਨੂੰ ਇਹਨਾਂ ਅੱਖਾਂ ਨਾਲ ਵੇਖੀ ਹੈ ਫਿਰ ਕੀ ਹੋਰ ਹੁੰਦੀ ਹੈ ਜਦੋਂ ਇਸਤਰੀ ਨੂੰ ਵੇਖੀ ਹੈ ਬਿਰਤੀ ਹੋਰ ਬਿਰਤੀ ਵਿੱਚ ਫਰਕ ਪੈ ਗਿਆ ਜਦੋਂ ਸਮਝੋ ਸੀ ਮਾਪੀ ਆਖੋ ਸਭ ਨੂੰ ਪ੍ਰਤਾਪ ਤੇ ਮੇਰੇ ਅਕਾਲ ਗੁਰਵਾਨ ਗੁਰੂ ਸਤਿਗੁਰੂ ਜੀ ਫਰਮਾਇਆ ਕਰਦੇ ਸਨ ਉਹਨਾਂ ਆਖਣਾ ਉਹ ਲੋਕੋ ਮੇਲੇ ਨੂੰ ਮੈਲਾ ਨਾ ਕਰਿਆ ਨੀਮ ਜੇ ਲਾਮ ਵਾਲੋ ਮੇਲਾ ਤੇ ਨੀਮ ਜੇ ਲਾਮ ਵਾਲੋ ਮੇਲਾ ਤੇ ਇਹ ਜ਼ੇਰ ਜ਼ਬਰ ਅੰਡਰਸਟੂਡ ਹੋਇਆ ਕਰਦੀ ਹੈ ਤੇ ਅਰਥ ਉਸੋਂ ਦੇ ਵਾਤਾਵਰਣ ਅਨੁਸਾਰ ਕੀਤਾ ਜਾਂਦਾ ਉਹਨਾਂ ਆਖਣਾ ਮੇਲੇ ਵਿੱਚ ਆਉਂਦੇ ਹੋ ਤੇ ਮੇਲੇ ਨੂੰ ਮੈਲਾ ਨਾ ਕਰਿਆ